ਲੋਕ ਮਾਇਆ ਡੋਲੇ ਬਹੁ ਵਿਧੀ ਮਨ ਲੱਭਿਓ ਤੈ ਸੰਗ ਮਾਇਆ ਡੋਲੇ ਬਹੁ ਵਿਧੀ ਮਨ ਲੱਭਿਓ ਤੈ ਸੰਗ ਮਾਇਆ ਜਿਹੜੀ ਹੈਗੀ ਆ ਇਹ ਇੱਕ ਥਾਂ ਖੜੀ ਨਹੀਂ ਹੈ ਜਿੰਨਾ ਵੀ ਕੁਝ ਹੈ ਪਰ ਪੜ ਦੇ ਵਿੱਚ ਸਾਰਾ ਹੀ ਹਿਲਦਾ ਚੰਦ ਸੂਰਜ ਧਰਤੀ ਸਭ ਘੁੰਮਦੇ ਨੇ ਹਵਾ ਉਹ ਵੀ ਘੁੰਮਦੀ ਹੈ ਖੜਦਾ ਨਹੀਂ ਕੁਝ ਵੀ ਇੱਥੇ ਕਈ ਵੇਲੇ ਨਾ ਢੋਲਦੀ ਹੈ ਜੇ ਸਮੁੰਦਰ 'ਚ ਪਾਣੀ ਹੈ ਤਾਂ ਉਹਦੇ ਛਲਾਈ ਜਾਂਦੀਆਂ ਜੇ ਕੋਈ ਪੱਥਰ ਹੈ ਉਹਦੇ ਵਿੱਚ ਵੀ ਜਰਾ ਰੋਗ ਹੈ ਫਿਰ ਜਲ ਹਰ ਜਗ੍ਹਾ ਮਾਰੇ ਹਿਲ ਜਲ ਤੋਂ ਬਿਨਾਂ ਕਦੇ ਵੀ ਨਹੀਂ ਮਾਰੇ ਚਾਹੇ ਸਾਨੂੰ ਕੋਈ ਚੀਜ਼ ਖੜੀ ਲੱਗਦੀ ਹੈ ਲੱਗਦੀ ਹੈ ਸਾਨੂੰ ਖੜੀ ਹੈ ਨਹੀਂ ਜਿਵੇਂ ਅਸੀਂ ਕਹਿੰਦੇ ਆ ਵੀ ਆਹ ਇਮੂਵੇਬਲ ਹੈ ਲੋਕਾਂ ਤਾਰੇ ਟੁੱਟਦੇ ਰਹਿੰਦੇ ਨੇ ਨਹੀਂ ਇਹਨੂੰ ਕੋਈ ਚੀਜ਼ ਨਹੀਂ ਹੈ ਸੰਸਾਰ ਇਹ ਜਿਹੜੇ ਵਿਦਵਾਨ ਨੇ ਇਹਨਾਂ ਦੀ ਬੁੱਧੀ ਇਸ ਕਰਕੇ ਥੋੜੀ ਬਣੀ ਹੈ ਇਹ ਮਾਇਆ ਦੇ ਵਿੱਚ ਕੋਈ ਚੀਜ਼ ਇਮੂਵੇਬਲ ਮੰਨਦੇ ਨੇ ਇਹਨਾਂ ਨੂੰ ਇਮੂਵੇਬਲ ਇਮੂਵੇਬਲ ਲੱਗਦੀ ਹੈ ਉਹ ਹੈ ਨਹੀਂ ਜੇ ਸਾਡੀ ਧਰਤੀ ਉਹ ਮੂਵੇਬਲ ਹੈ ਧਰਤੀ ਤੇ ਮਕਾਨ ਇਮੂਵੇਬਲ ਕਿਵੇਂ ਖੇਤ ਇਮੂਵੇਬਲ ਕਿਵੇਂ ਨੇ ਪਰ ਇਸ ਕਰਕੇ ਜਿਹੜੀ ਗੁਰਬਾਣੀ ਦੀ ਬੋਲੀ ਹੈ ਉਹ ਪੂਰੀ ਹੈ ਸਾਡੀ ਬੋਲੀ ਅਧੂਰੀ ਹੈ ਵਿਦਵਾਨਾਂ ਨੇ ਬਣਾਈ ਹੋਈ ਹੈ ਸਾਡੀ ਬੋਲੀ ਵਿਦਵਾਨਾਂ ਨੂੰ ਗੁਰਬਾਣੀ ਤਾਂ ਹੀ ਥੋੜੀ ਬੁੱਧੀ ਵਾਲੇ ਬਣਦੀ ਹੈ ਬੁੱਧੀ ਹੈ ਵੀ ਥੋੜੀ ਹੈ ਨਾ ਸਾਰੀ ਉਹ ਵਿਦਿਆ ਬਣਾਈ ਹੋਈ ਹੈ ਗਲਤ ਸ਼ਬਦ ਹੋ ਜਾਂਦੀ ਹੈ ਇਸ ਕਰਕੇ ਅਸੀਂ ਸੱਚ ਨਹੀਂ ਬੋਲ ਸਕਦੇ ਜਦ ਇਮੂਵੇਬਲ ਅਸੀਂ ਕਹਿੰਦੇ ਗੱਲ ਝੂਠ ਹੈ ਜੇ ਵਿਚਾਰੀਏ ਕੋਈ ਵੀ ਚੀਜ਼ ਇਹ ਮੂਵੇਬਲ ਹੈ ਨਹੀਂ ਸੰਸਾਰ ਇਵਨ ਸਾਡਾ ਜਿਹੜਾ ਮਨ ਹੈ ਇਹ ਵੀ ਮੂਵੇਬਲ ਨਹੀਂ ਹੈ ਇਹ ਵੀ ਡੋਲਦਾ ਹੈ ਕਿਉਂ ਡੋਲਦਾ ਮਨ ਮਾਇਆ ਨਾਲ ਜੁੜਿਆ ਹੋਇਆ ਕਰਕੇ ਡੋਲਦਾ ਜਿੱਦਣ ਨੇ ਮਾਇਆ ਨੂੰ ਤਿਆਗਦਾ ਇਹ ਸਟੇਬਲ ਹੋ ਜੂਗਾ ਫਿਰ ਹੋ ਜੂਗਾ ਮਨ ਮਾਇਆ ਢੋਲੇ ਬੋਬੇ ਦੀ ਮਨ ਲੱਭਿਓ ਮਨ ਲੱਭਿਓ ਤਾਂ ਸੰਗ ਮਨ ਉਹਦੇ ਨਾਲ ਲੱਭਿਆ ਹੈ ਤੇ ਫਿਰ ਖੜੇ ਕਿਵੇਂ ਜੇ ਮਾਇਆ ਢੋਲਦੀ ਹੈ ਵੀ ਢੋਲਦਾ ਵੀ ਜੇ ਆਪਾਂ ਰੇਲ ਗੱਡੀ 'ਚ ਬੈਠੇ ਆ ਰੇਲ ਗੱਡੀ ਖੜੀ ਆ ਤਾਂ ਆਪਾਂ ਖੜੇ ਆ ਜੇ ਚੱਲਦੀ ਹੈ ਤਾਂ ਆਪਾਂ ਚੱਲਦੇ ਆ ਚਾਹੇ ਆਪਾਂ ਬੈਠੇ ਆ ਵਿੱਚ ਬੈਠੇ ਨਹੀਂ ਆਪਾਂ ਚੱਲਦੇ ਹੀ ਆ ਜ਼ਮੀਨ ਨੂੰ ਵੀ ਮੂਵਲ ਕਹਿੰਦੇ ਨੇ ਚਲੋ ਜਿੱਦੀ ਉਹਨਾਂ ਨੂੰ ਮੂਵਲ ਦਿੰਦੀ ਹੈ ਧਰਤੀ ਘੁੰਮਦੀ ਵੀ ਕਹਿੰਦੇ ਧਰਤੀ ਘੁੰਮਦੀ ਵੀ ਕਹਿੰਦੇ ਮੂਵਲ ਪ੍ਰਾਪਰਟੀ ਵੀ ਕਹਿੰਦੇ ਇਹ ਤਾਂ ਹੀ ਹੈ ਇੰਨੀ ਗੱਲ ਦੱਸਣੀ ਸੀ ਇਹਨਾਂ ਨੂੰ ਵੀ ਕਿੱਡੇ ਕਦਮ ਅੰਦਰ ਨੇ ਫਿਰ ਵੀ ਵਸੀਆ ਇਹਦੀ ਅਗਲ ਕਿੰਨੀ ਕਹਦਾ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਇਹ ਇੰਨੀ ਗੱਲ ਦੱਸਣੀ ਸੀ ਮਾਨਿਆ ਮਾਇਆ ਡੋਲੇ ਬਹੁਵਿਧੀ ਮਨ ਲੱਪਿਓ ਤੇ ਸੰਗ ਜਦ ਕਬੀਰ ਨੇ ਕਹਿਆ ਤਾਂ ਕਬੀਰ ਮਾਇਆ ਡੋਲਣੀ ਪਵਨ ਚ ਘੋਲਣਾ ਉਹ ਪੌਣ ਤੋਂ ਜਿਹੜੀ ਚੀਜ਼ ਬਣੀ ਹੋਈ ਹੈ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਿਹੜੀ ਹਵਾ ਤੋਂ ਬਣੀ ਹੋਈ ਮਾਇਆ ਉਹ ਖੜਕ ਮੈਂ ਜਾਊਗੀ ਜਿਹੜੀ ਚੀਜ਼ ਤੋਂ ਪੈਦਾ ਹੋਈ ਉਹ ਡੋਲਣ ਵਾਲੀ ਹੈ ਰੁਕੇ ਨਹੀਂ ਸਕਦੀ ਦੁਆਰੇ ਨਹੀਂ ਪੈਦਾ ਹੁੰਦਾ ਇਹਨਾਂ ਨੂੰ ਨਹੀਂ ਬਹੁਤਾ ਪਤਾ ਹੁੰਦਾ ਵਿਦਵਾਨਾਂ ਨੂੰ ਇਹ ਤਾਂ ਜਿਹੜਾ ਉਹ ਥੋੜੀ ਜਿਹੀ ਦ੍ਰਿਸ਼ਟੀ ਹੁੰਦੀ ਹੈ ਨਾ ਇਹ ਮੂਰੇ ਦੇਖਦੇ ਨੇ ਉਹੀ ਗੱਲ ਕਹਿ ਦਿੰਦੇ ਇਸੇ ਕਰਕੇ ਸੰਸਾਰ ਜਿਹੜਾ ਹੈ ਨਾ ਸੰਸਾਰ ਦਾ ਕੋਈ ਕੰਮ ਨਹੀਂ ਠੀਕ ਚੱਲਦਾ ਝਗੜੇ ਲੜਾਈਆਂ ਇੱਥੇ ਹੁੰਦੀਆਂ ਹੀ ਨੇ ਕਿ ਵਿਦਵਾਨਾਂ ਦੇ ਆਸਰੇ ਹੀ ਚੱਲਦਾ ਨਾ ਸੰਸਾਰ ਇਹਨਾਂ ਦੀ ਬੁੱਧੀ ਥੋੜੀ ਹੋਣੀ ਹੈ ਮੰਗਣ ਤੇ ਜੇ ਤੁਮ ਰੱਖੋ ਸੋ ਨਾਨਕ ਨਾਮੇ ਰੰਗ ਮੰਗਣ ਤੇ ਜੇ ਤੁਮ ਰੱਖੋ ਮਨ ਡੋਲਦਾ ਉਹ ਚਾਹੀਦਾ ਉਹ ਚਾਹੀਦਾ ਮਾਇਆ ਬਾਤ ਡੋਲਦਾ ਨਾ ਜੋ ਦੇਖ ਰਿਹਾ ਉਹ ਦੀ ਇੱਛਾ ਪੈਦਾ ਹੁੰਦੀ ਹੈ ਮੰਗਣ ਤੇ ਜੇ ਤੁਮ ਰੱਖੋ ਜੇ ਤੁਸੀਂ ਬਚਾਉਣਾ ਨਾ ਇਹਨੂੰ ਫਿਰ ਮਨ ਕੁਝ ਮੰਗੇ ਨਾ ਅਕਲ ਨੂੰ ਕਿਹਾ ਜੇ ਤੈਨੂੰ ਚਾਹੀਦਾ ਨਾ ਵੀ ਮੇਰਾ ਮਨ ਕੁਝ ਮੰਗੇ ਨਾ ਜਿਵੇਂ ਆਪਾਂ ਕਹਿੰਦੇ ਨਿਆਣੇ ਨੂੰ ਸਮਝਾਈਏ ਸਿਆਣਾ ਹੋਵੇ ਕੋਈ ਮੰਗੇ ਨਾ ਬਾਜ਼ਾਰ 'ਚ ਜਾ ਕੇ ਇਹਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਆਪਾਂ ਕਰ ਸਕਦੇ ਉਹ ਸਿਰਫ ਨਾਮ ਦਾ ਰੰਗ ਚੜਾਓ ਇਹਨੂੰ ਤਾਂ ਹੈ ਮੰਗਣ ਤੇ ਹਟੂਗਾ ਵਰਨਾ ਨਹੀਂ ਨੇ ਹਟੂ ਸੋ ਨਾਨਕ ਨਾਮ ਹੈ ਸੋ ਨਾਨਕ ਨਾਮੇ ਰੰਗ ਸੰਸਾਰ ਦੀ ਕੋਈ ਵਿਦਿਆ ਸੰਸਾਰ ਦਾ ਕੋਈ ਗਿਆਨ ਇਹਨੂੰ ਮਾਇਆ ਦੀ ਭੁੱਖ ਦੀ ਬੰਦ ਨਹੀਂ ਕਰ ਸਕਦਾ ਕਹਿਣ ਦਾ ਮਤਲਬ ਇਹ ਹੈ ਸੰਸਾਰ ਦੀ ਕੋਈ ਵਿਦਿਆ ਸੰਸਾਰ ਦਾ ਕੋਈ ਗਿਆਨ ਮਾਇਆ ਮੰਗਣ ਤੇ ਮਨ ਨੂੰ ਬੰਦ ਨਹੀਂ ਕਰ ਸਕਦਾ ਮਾਇਆ ਦੀ ਭੁੱਖ ਦੀ ਬੰਦ ਨਹੀਂ ਕਰ ਸਕਦਾ ਕੇਵਲ ਨਾਮ ਦਾ ਰੰਗ ਹੈ ਆਤਮ ਗਿਆਨ ਹੈ ਜਿਹੜਾ ਇਹਦੀ ਮਾਇਆ ਦੀ ਭੁੱਖ ਨੂੰ ਬੰਦ ਕਰ ਸਕਦਾ ਨਾਮ ਦਾ ਰੰਗ ਹੁੰਦਾ ਹੈ ਦੋ ਚੀਜ਼ਾਂ ਨੇ ਨਾਮ ਦਾ ਰੰਗ ਵੀ ਹੁੰਦਾ ਨਾਮ ਦਾ ਰਸ ਵੀ ਹੁੰਦਾ ਜਿਹੜਾ ਰਸ ਹੈ ਜਿਹੜਾ ਗਿਆਨ ਉਹਦਾ ਧਰਮ ਹੁੰਦਾ ਕਿ ਧਰਮ ਹੁੰਦਾ ਗਿਆਨ ਕਾਲੇ ਤੋਂ ਚਿੱਟਾ ਕਰਨਾ ਉਹਨੇ ਗਿਆਨ ਜਿਹੜਾ ਰਸ ਆਉਣਾ ਉਹਨੇ ਨਸ਼ਾ ਕਰਨਾ ਨਸ਼ਾ ਰਸ ਨਾ ਹੋਣਾ ਗਿਆਨ ਨਹੀਂ ਹੋਣਾ ਗਿਆਨ ਨਾਲ ਜੇ ਨਸ਼ਾ ਹੋਣਾ ਹੰਕਾਰ ਦਾ ਜਿਹੜਾ ਗਿਆਨ ਨਸ਼ਾ ਕਰਦਾ ਹੰਕਾਰ ਦਾ ਕਰਦਾ ਗਿਆਨ ਦਾ ਨਸ਼ਾ ਜਿਹੜਾ ਹੈ ਬਿਲਕੁਲ ਨਹੀਂ ਹੁੰਦਾ ਆਤਮ ਗਿਆਨ ਦਾ ਨਸ਼ਾ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਜਿਹੜੇ ਦੂਏ ਸੰਸਾਰੀ ਗਿਆਨ ਨੇ ਉਹਦੇ 'ਚ ਰਸ ਨਹੀਂ ਹੁੰਦਾ ਉਹਦਾ ਗਿਆਨ ਨਹੀਂ ਹੁੰਦਾ ਇਸ ਕਰਕੇ ਉਹਦੇ ਰੰਗ ਦਾ ਜਿਹੜਾ ਸੰਸਾਰ ਦਾ ਗਿਆਨ ਉਹਦੇ ਰੰਗ ਦਾ ਹੰਕਾਰ ਹੋ ਜਾਂਦਾ ਲੋਕ ਕਹਿੰਦੇ ਨੇ ਵੀ ਗਿਆਨ ਦਾ ਹੰਕਾਰ ਹੋ ਜਾਂਦਾ ਉਹ ਚ ਰਸ ਕੋਈ ਨਹੀਂ ਹੁੰਦਾ ਇਹ ਚ ਰਸ ਹੁੰਦਾ ਰਸ ਕਿਹਨੂੰ ਕਹਿੰਦੇ ਸੰਸਾਰ ਦੇ ਵੀ ਰਸ ਨੇ ਨਾਮ ਦਾ ਰਸ ਸੰਸਾਰ ਦੇ ਰਸ ਸਾਰੇ ਛਡਾ ਲੈਂਦਾ ਜਿੱਦਣ ਨਾਮ ਦਾ ਰਸ ਇਹਨੂੰ ਆ ਜਾਂਦਾ ਸੰਸਾਰ ਦਾ ਕੋਈ ਵੀ ਗਿਆਨ ਦਾ ਰਸ ਖਾਣ ਪੀਣ ਦਾ ਰਸ ਕਿਸੇ ਕਿਸਮ ਦਾ ਵੀ ਰਸ ਸੰਸਾਰੀ ਇਹਨੂੰ ਨਹੀਂ ਚੰਗਾ ਲੱਗਦਾ ਜਦੋਂ ਨਾਮ ਦਾ ਰਸ ਇਹਨੂੰ ਆ ਜਾਂਦਾ ਸੰਸਾਰ ਛੁੱਟ ਜਾਂਦਾ ਸੰਸਾਰ ਡੋਲਦਾ ਹੈ ਛੱਡ ਜਾਂਦਾ ਸੰਸਾਰ ਡੋਲਦਾ ਨਾ ਮਾਇਆ ਡੋਲਦੀ ਹੈ ਇਹ ਤਾਂ ਰੁਕ ਜਾਂਦਾ ਇਹ ਰਸ ਦੀ ਲੋੜ ਹੀ ਨਹੀਂ ਰਹਿੰਦੀ ਇਹਨੂੰ ਬੱਚਾ ਇੱਕ ਬੱਕਰੀ ਦਾ ਗਾਂ ਦਾ ਉਹ ਦੁੱਧ ਪੀਣਾ ਉਹਨੇ ਗਾਂ ਦੇ ਮਗਰ ਦਾ ਉਹ ਚਰਦੀ ਆ ਮਗਰ ਦਾ ਉਹ ਤੁਰਦੀ ਆ ਜਦੋਂ ਖੜਦੀ ਆ ਆਪਣੀ ਮਾਂ ਦਾ ਥਣ ਫੜਦਾ ਤੇ ਦੁੱਧ ਜਿੰਨਾ ਕੋਤੇ ਪੀ ਹੁੰਦਾ ਪੀ ਲੈਂਦਾ ਉਹ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਦੁੱਧ ਪੀਂਦਾ ਉਹਦੇ ਨਾਲ ਤੁਰਨਾ ਹੀ ਪਊਗਾ ਇਸ ਕਰਕੇ ਮਾਇਆ ਦੇ ਨਾਲ ਮਨ ਨੂੰ ਤੁਰਨਾ ਹੀ ਪੈਂਦਾ ਰਾਜੋ ਲੈਣਾ ਜਦ ਮਾਇਆ ਦੇ ਰਾਸੀ ਲੋੜ ਹੀ ਨਹੀਂ ਰਹੀ ਮਿਲਦੀ ਰਹੇਗਾ ਜਿੱਦਣ ਬੱਚਾ 2 ਸਾਲ ਦਾ ਹੋ ਜਾਂਦਾ ਫੇਰ ਨਹੀਂ ਜਾਂਦਾ ਉਹਦੇ ਨਾਲ ਉਹ ਆਪਣਾ ਜਿਵੇਂ ਗਾਂ ਢਿੱਡ ਆਪਣਾ ਭਰ ਲੱਗਦਾ ਤੇ ਫੇਰ ਨਹੀਂ ਜਾਂਦਾ ਇਸ ਕਰਕੇ ਇਹ ਸਿਆਣਾ ਹੋ ਜਾਂਦਾ ਜਦ ਨਾ ਨਾਮ ਨਾਲ ਫਿਰ ਮਾਇਆ ਦੇ ਰਸ ਨਹੀਂ ਲੈਂਦਾ ਇਹ ਰਸ ਪੀਏ ਨਾ ਉਹ ਰਸ ਨਾ ਉਹ ਰਸ ਪੀਏ ਨਾ ਇਹ ਮਾਇਆ ਵਾਲੇ ਰਸ ਨਹੀਂ ਫਿਰ ਇਹਨੂੰ ਚੰਗੇ ਲੰਦੇ ਜੇ ਨਾਮ ਦਾ ਰਸ ਆ ਜਾਂਦਾ ਰਸ ਨਾਲ ਮਾਤਿਆ ਜਾਂਦਾ ਹੈ ਮਾਤੇ ਮਾਤੇ ਨਾਲ ਮਾਤਾ ਜਾਂਦੀ ਹੈ ਸੱਚ ਅਕਲ ਆ ਜਾਂਦੀ ਹੈ ਉਹਦੇ ਨਾਲ ਹੰਕਾਰ ਹੁੰਦਾ ਮਤ ਮਾਰੀ ਜਾਂਦੀ ਹੈ ਇਹਦੇ ਨਾਲ ਮਾਤੇ ਦਾ ਨਾਮ ਅਕਲ ਆ ਜਾਂਦੀ ਹੈ ਹਾਂਜੀ